ਕੀਰਦ ਅਜ ਸਰਤੇ ਆ ਜਲਦੀ ਮਡਾ ਭਾਈ ਦਿਨ ਪਿਆ ਜਗ ਤੋਂ ਆ ਦੇਖੇ ਤਨ ਭਾਈ ਤਮ ਚਿਰਦ ਅਜ ਸਰਤੇ ਹੱਥ ਦੇ ਮੈਂ ਜਾਂ ਅੱਖੀਆਂ ਤੇ ਹੱਥ ਪੈਰ ਬਣਾ ਲੀਆਂ ਬਿਆਨ ਸਿਰਾਂ ਦੀ ਤੂੰ سر جو پا ویر ہم خاک دا بستر اے دستر کزار ہم شیر دے اج سر تے